ਮਹੱਲਾ ਦੂਜਾ ਹਾਂ ਇੱਕ ਨਹੀਂ ਚੱਕਰੀ ਜਿਤ ਭਉ ਖਸਮ ਨਾ ਜਾਏ ਕਹਿੰਦੇ ਇਹ ਕਿਹੜੀ ਚੱਕਰੀ ਹੈ ਇਹ ਕਿਹੜੀ ਚੱਕਰੀ ਹੈ ਜੀ ਚੱਕਰੀ ਹੈ ਇਹ ਕਿਹੜੇ ਧਰਮ ਜੋ ਧਰਮ ਹੈ ਇਹ ਕਿਹੜੀ ਸੇਵਾ ਜੋ ਸੇਵਾ ਤੁਸੀਂ ਬੰਦੀ ਸੇਵਾ ਵੀ ਕਰਦੇ ਹੋ ਧਰਮ ਵੀ ਧਾਰਨ ਕਰ ਲਿਆ ਕਾਲ ਦਾ ਪੈ ਫੇਰ ਬਣਿਆ ਹੋਇਆ ਤੁਹਾਡੇ ਅੰਦਰ ਕਾਲ ਦਾ ਪੈ ਕਰਦੇ ਖਸੂ ਦਾ ਪੈ ਕਰਦੇ ਆ ਅਕਾਲ ਅਰ ਅਕਾਲ ਖਸਮੇ ਆ ਉਹ ਅਕਾਲ ਅਰ ਖੰਡ ਦੋ ਤਾਰਾ ਨੇ ਖੰਡੇ ਦੀਆਂ ਖੰਡੇ ਦੀਆਂ ਦੋ ਤਾਰਾ ਨਹੀਂ ਹੁੰਦੀਆਂ ਇੱਕ ਅਕਾਲ ਆਧਾਰ ਕਾਲ ਆਧਾਰ ਇੱਕੋ ਖੰਡ ਦੀਆਂ ਦੋ ਤਾਰਾ ਨੇ ਇੱਕ ਧਾਰ ਪੈਦਾ ਕਰਦੀ ਹੈ ਇੱਕ ਧਾਰ ਖਤਮ ਕਰਦੀ ਹੈ ਉਹ ਹੁਕਮ ਦੀਆਂ ਦੋ ਧਾਰਾਂ ਹੀ ਨੇ ਜੰਮਣ ਮਰਨਾ ਹੁਕਮ ਹੈ ਉਹ ਹੁਕਮ ਤੋਂ ਡਾਟਾ ਤੇ ਲੱਗਦਾ ਤੁਹਾਨੂੰ ਕਾਲ ਵੀ ਹੁਕਮ ਹੈ ਡਾਟਾ ਤੇ ਲੱਗਦਾ ਦੂਆ ਜਨਮ ਨੂੰ ਹੁਕਮ ਨਾ ਬਣੂ ਫਿਰ ਕੀ ਹੋਊਗਾ ਡਾਟਾ ਤੇ ਲੱਗਦਾ ਤੁਹਾਨੂੰ ਡਰ ਤਾਂ ਲੱਗਦਾ ਹੁਕਮ ਪਾਣਾ ਮਿੱਠਾ ਨਹੀਂ ਲੱਗਦਾ ਜੇ ਮਿੱਠਾ ਲੱਗਦਾ ਹੋਵੇ ਪਾਣਾ ਫੇਰ ਡਰ ਲੱਗਦਾ ਡਰ ਉਹਨਾਂ ਚ ਲੱਗਦਾ ਪਾਣਾ ਮਿੱਠਾ ਨਹੀਂ ਲੱਗਦਾ ਭਾਂਡੇ ਤੋਂ ਡਰ ਲੱਗਦਾ ਮਿੱਠਾ ਨਹੀਂ ਲੱਗਦਾ ਜਿਹਨੂੰ ਮਿੱਠਾ ਲੱਗਦਾ ਉਹਨੂੰ ਡਰ ਨਹੀਂ ਲੱਗਦਾ ਕਾਦੀ ਸਿੱਖੀ ਹੋ ਗਈ ਸਾਡੀ ਜੇ ਹੁਕਮ ਤੋਂ ਡਰਦੇ ਹੁਕਮ ਮੰਨਣ ਤੋਂ ਡਰਦੇ ਹਾਂ ਹੁਕਮ ਮੰਨਣ ਤੋਂ ਡਰਦੇ ਆ ਇਹੀ ਡਰ ਕਾਲ ਦਾ ਹੈ ਪਤਾ ਨਹੀਂ ਕਹਾਂ ਜਾ ਕੇ ਕੀ ਹੋਊ ਉਹ ਜੋ ਹੁੰਦਾ ਹੋ ਹੀ ਜਾਂਦਾ ਹੁਣ ਆਏ ਤਾਂ ਹੋਏਗਾ ਉੱਤੋਂ ਫੜੇ ਨੇ ਜਾ ਕੇ ਜਿੱਦੋਂ ਹੁਣ ਲੁਕਣ ਨੂੰ ਇੱਥੇ ਲੁਕਣ ਨੂੰ ਕਹਿੰਦੇ ਸੌ ਨਹੀਂ ਸਾਰੇ ਪੜਦੇ ਚਾਕੇ ਕੇ ਥੱਲੇ ਫੜ ਲੈ ਜਾ ਕੇ ਇੱਕ ਨਹੀਂ ਚੱਕਰੀ ਕਾਦੀ ਸਿੱਖੀ ਹੈ ਜਿੱਤ ਭਾਉ ਖਸਮ ਨੇ ਜਾ ਡਰ ਕਾਦਾ ਫਿਰ ਪਾਣੇ ਦਾ ਜੁਬਲ ਬਣਾ ਤਾਂ ਹੁਕਮ ਕਹਿੰਦੇ ਕਿ ਹੁਕਮ ਦੇ ਕਿਉਂ ਡਰਦੇ ਕਿਉਂ ਨਹੀਂ ਮੰਨਦੇ ਹੁਕਮ ਨੂੰ ਉਹ ਨੂੰ ਨਾ ਮੰਨਣਾ ਹੁਕਮ ਤੋਂ ਡਰ ਲੱਗਦਾ ਜੇ ਹੁਕਮ ਮੰਨ ਕੇ ਮਰ ਜਾਗੇ ਡੁੱਬ ਜਾਗੇ ਗੁਰਬਾਣੀ ਨੂੰ ਮੰਨ ਕੇ ਮਰ ਜਾਾਂਗੇ ਡੁੱਬ ਜਾਾਂਗੇ ਫਿਰ ਇਹਨੂੰ ਮੱਥਾ ਕਾਤੇ ਦੇ ਹੋ ਉਪਦੇਸ਼ ਕਾਤੇ ਕਹਿੰਦੇ ਗੁਰੂ ਤੇ ਮੰਨਦੇ ਹੋ ਗੁਰੂ ਡੁਬੋਦਾ ਹੁੰਦਾ ਗੁਰੂ ਮਾਰਦਾ ਹੁੰਦਾ ਗੁਰੂ ਦਾ ਭਰੋਸਾ ਨਹੀਂ ਹੈ ਗੁਰੂ ਦਾ ਨਾਮ ਤੇ ਮਰਨ ਮਾਰ ਨੂੰ ਤਿਆਰ ਹੋ ਜਾਂਦੇ ਹੋ ਭਰੋਸਾ ਹੈ ਜੀ ਤੁਹਾਨੂੰ ਵੀ ਡੁਬੋ ਦੂਗਾ ਤਾਂ ਤਾਂ ਹੀ ਨਹੀਂ ਮੰਨਦੇ ਨਾ ਨਾ ਮੰਨਣ ਦਾ ਕੀ ਕਾਰਨ ਫਿਰ ਕਾਰਨ ਦੱਸੋ ਕੀ ਹੈ ਨਾ ਮੰਨਣ ਦਾ ਨਾ ਮੰਨਣ ਦਾ ਕੀ ਕਾਰਨ ਹੈ ਨਾ ਮੰਨਣ ਦਾ ਕਾਰਨ ਹੈ ਗੁਰਬਾਣੀ ਪਟ ਦੂਗੀ ਸਾਨੂੰ ਬੇੜਾ ਗਰ ਕਰ ਦੂ ਸਾਡਾ ਇਹ ਮੰਨ ਲਈ ਸਾਡਾ ਨਾਸ ਕਰ ਦੂ ਕੱਖ ਨਹੀਂ ਛੱਡਣਾ ਇਹਨੇ ਸਾਡਾ ਤਾਂ ਨਹੀਂ ਮੰਨਦੇ ਬਾਣੀ ਨੂੰ ਨਹੀਂ ਦੱਸੋ ਹੋਰ ਕੀ ਕਾਰਨ ਕਾਰਨ ਦੱਸੋ ਕੀ ਹੈ ਨਾ ਮੰਨਣ ਦਾ ਉਹ ਡਰ ਹੈ ਭਾਉ ਹੈ ਨਾ ਗੁਰਬਾਣੀ ਤੋਂ ਭੈ ਲੱਗਦਾ ਬੰਦੇ ਤੋਂ ਭੈ ਹੈ ਭਰੋਸਾ ਨਹੀਂ ਹੈ ਨੁਕਸਾਨ ਹੋਊਗਾ ਮੰਨੇ ਤੋਂ ਛੱਡੋ ਪਰ ਤਲਾਂਜਲੀ ਦੋ ਛੱਡ ਦੋ ਫਿਰ ਵਿਰੋਧੀ ਹੋ ਜੋ ਵੀ ਭਾਈ ਸਾਡੇ ਵਾਸਤੇ ਗੱਲ ਨਹੀਂ ਅਸੀਂ ਅਮਰਤ ਪੁਰ ਨਹੀਂ ਅਸੀਂ ਨਹੀਂ ਸਕਦੇ ਆਪਣੇ ਲਈ ਫਿਰੋ ਦੋਹੀ ਪਾਸੇ ਦੋ ਬੇੜੀਆਂ ਦੇ ਪੈਰ ਧਰੇ ਨੇ ਕਿਹਨੂੰ ਬਣਾਉਣੇ ਬਣਾਉਣਾ ਕੋ ਕਿਨੂੰ ਬਣਾਉਣੇ ਨੇ ਜਿਹੜਾ ਬਿਰਬੋਲੇ ਸਭ ਕੁਝ ਜਾਣਦਾ ਉਹਨੂੰ ਤਾਂ ਘੜ ਘੜ ਕੇ ਅੰਦਰ ਕੀ ਜਾਣ ਬਰੇ ਬਰੇ ਕੀ ਪੀੜ ਜਾਣ ਨਾਲੇ ਬੜੀ ਜਾਂਦੇ ਉਹਦੇ ਨਾਲ ਠੱਗੀ ਮਾਰਦੇ ਨਾਨਕ ਸੇਵਕ ਕਾਢੀ ਹੈ ਜੇ ਸਿੱਧੀ ਖਤਮ ਨਾਲ ਨਾਨਕ ਸੇਵਕ ਕਾਢੀ ਇਸ ਕਰਕੇ ਜਿਹੜੇ ਅਸਲੀ ਸੇਵਕ ਨੇ ਨਾ ਚੱਕ ਕਰਦੇ ਉਹ ਇੱਕ ਪਾਸੇ ਘੜ ਲੈਂਦਾ ਜੇ ਸਿੱਧੀ ਖਤਮ ਸਮਾਇ ਜਿਹੜੇ ਖਾਸਮ ਦੇ ਨਾਲ ਸਮਾਇਆ ਨੇ ਨਾ ਹੁਕਮ ਦੇ ਨਾਲ ਭਾਣੇ ਦੇ ਵਿੱਚ ਹੀ ਰਚੇ ਵਿੱਚ ਹੁੰਦੇ ਨੇ ਜਿਹਨਾਂ ਨੂੰ ਭਾਣਾ ਮਿੱਠਾ ਲੱਗਦਾ ਹੁੰਦਾ ਉਹ ਅਲੱਗ ਨਿਕਲ ਜਾਂਦੇ ਨੇ ਉਹ ਤੂੜੀ ਜੋ ਦਾਣਾ ਅੱਡ ਕੱਢ ਲੈਂਦਾ ਬਾਹਰ ਤੂੜੀ ਦਾ ਪਸ਼ੂਆਂ ਦੇ ਖਾਣ ਵਾਲੀ ਚੀਜ਼ ਹੈ ਦਾਣਾ ਉਹ ਜੀ ਹੁੰਦਾ ਨਾ ਦਾਣੇ ਤੇ ਮਾਇਆ ਤਾਰੀ ਅੱਡ ਕੱਢੇ ਜਾਂਦੇ ਨੇ ਉਹ ਕੌਣ ਹੈ ਅਕਾਲ ਦਾ ਗ੍ਰਾਸ ਹੋ ਹੈ ਕਾਲ ਅਕਾਲ ਖਸਮ ਕਾ ਦੀਓ ਦਾਣਾ ਦਾ ਜਲ ਜਾਂਦਾ ਅਕਾਲ ਨਾਲ ਜੁੜ ਜਾਂਦਾ ਤੂੜੀ ਕਾਲ ਵਸ ਹੋ ਜਾਂਦੀ ਹੈ ਪਸ਼ੂ ਆ ਜਾਂਦਾ ਨੇ ਅਕਾਲ ਦੇ ਨਾਲ ਜਿਹੜੇ ਜੁੜਦੇ ਨੇ ਉਹ ਪਾਣਾ ਬਿਠਾਲੇ ਹੁੰਦੇ ਨੇ ਪਾਣਾ ਦਾ ਉਹਦਾ ਭਾਇਆ ਸਿਰਫ ਉਹ ਭੈ ਸੀ ਦਿਖਾਈ ਤਲਵਾਰ ਦੀ ਵੀ ਸਰ ਚਾਹੀਦਾ ਮਾਰਿਆ ਦਾ ਕੋਈ ਭੈ ਦਿਖਾਈ ਸੀ ਜਿਹਨੂੰ ਮਰਨ ਕਬੂਲ ਸੀ ਪਹਿਲਾਂ ਹੀ ਭੈ ਖਤਮ ਸੀ ਉਹ ਕਹਿੰਦੇ ਸਿਰ ਤਾਂ ਗੁਰੂ ਦਾ ਪਹਿਲਾਂ ਦੇ ਦਿੱਤਾ ਹੋਇਆ ਉਹ ਲੈ ਲੋ ਫਿਰ ਕੀ ਫਰਕ ਪੈ ਬਸ ਉਹ ਪਾਸ ਕਰਤੇ ਉਹ ਭੈਓ ਦਿਖਾਈ ਸੀ ਟੈਸਟ ਟੈਸਟ ਲਿਆ ਸੀਗਾ ਭੈ ਦਿਖਾ ਕੇ ਹੋਰ ਕੀ ਉਹ ਪੂਰੇ ਉਤਰ ਗਏ ਜਿਹੜੇ ਕੱਚੇ ਸੀਗੇ ਉਹ ਇੱਕ ਪਾਸੇ ਕਰਦੇ ਪਹਿਲੇ ਦੇਖਿਆ ਸੀ ਟੋਕੇ ਜਿਵੇਂ ਆਪਾਂ ਚੌਲ ਟੋਕੇ ਦੇਖ ਲੈਂਦੇ ਆ ਕੱਚਾ ਪੱਕੇ